ਪੌੜੀ ਸਤਗੁਰ ਵੱਡਾ ਕਰ ਸਕਦਾ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਤਗੁਰ ਨੂੰ ਵੱਡਾ ਕਰਕੇ ਮੰਨਣਾ ਚਾਹੀਦਾ ਉਹਦੀ ਸਿਫਤਸਲਾ ਕਰਨੀ ਚਾਹੀਦੀ ਹੈ ਸਭ ਤੋਂ ਵੱਡਾ ਬਣ ਕੇ ਸਤਗੁਰ ਆਪਣਾ ਆਪਣਾ ਹੈ ਕੋਈ ਸਟੈਂਡਰਡ ਸਾਰਿਆਂ ਦਾ ਸਮਝੇ ਸਤਗੁਰ ਨੂੰ ਵੱਡਾ ਕਰਕੇ ਸਭ ਉਹਦੀ ਸਿਫਤਸਲਾ ਕਰਨੀ ਚਾਹੀਦੀ ਜਿਸ ਵਿੱਚ ਵੱਡੀਆਂ ਵਡਿਆਈਆਂ ਪਰ ਉਹਦੀ ਗੱਲ ਨਹੀਂ ਜਾਇਦਾ ਜਿਹਦੇ ਵਿੱਚ ਵੱਡੀਆਂ ਜਿਹੜੀਆਂ ਹੋੜ ਵੱਡੀਆਂ ਵਡਿਆਈਆਂ ਕੀ ਨੇ ਵੱਡੀਆਂ ਵਡਿਆਈਆਂ ਉਹੀ ਨੇ ਜਿਹੜੇ ਗੋਲ ਨੇ ਅੱਠ ਜਿਹੜੇ ਨਿਰਵੈਰ ਹੈ ਸਤਨਾਮ ਹੈ ਕਰਤਾ ਪੁਰਖ ਹੈ ਨਿਰਭਉ ਹੈ ਨਿਰਵੈਰ ਹੈ ਕਾਲ ਮੂਰਤ ਹੈ ਜੂਦ ਦੇ ਸਵੈਭਉ ਇਹ ਤੋਂ ਵੱਡੀ ਹੋਰ ਕੋਈ ਨਹੀਂ ਬਾਕੀ ਇਹ ਤੋਂ ਛੋਟੀਆਂ ਵਡਿਆਈਆਂ ਨੇ ਦਰਵਾਜ਼ਾ ਹੋਣਾ ਸਭ ਤੋਂ ਵੱਡੀ ਵਡਿਆਈ ਹੈ ਬਹੁਤ ਔਖੀ ਹੈ ਨਿਰਵੈਰ ਹੋ ਨਿਰਵੈਰ ਹੋ ਕੇ ਹੀ ਬੁਰੇ ਦਾ ਭਲਾ ਹੋ ਸਕਦਾ ਬੁਰੇ ਦਾ ਭਲਾ ਨਹੀਂ ਕੋਈ ਕਰ ਸਕਦਾ ਜਿੰਨਾ ਚਿਰ ਬਾਹਰ ਵਿਰੋਧ ਹੈ ਉਹਨਾਂ ਚਿਰ ਬਹੁਤ ਸਾਰੇ ਲੋਕ ਸਾਨੂੰ ਬੁਰੇ ਲੱਗਦੇ ਨੇ ਜਿਹੜੇ ਬੁਰੇ ਲੱਗਦੇ ਨੇ ਉਹਦੇ ਨਾਲ ਬਾਹਰ ਰਹਿਣਾ ਜਿਹੜਾ ਮਿੱਤਰ ਹੈ ਉਹਦਾ ਬੁਰਾ ਲੱਗਦਾ ਨਹੀਂ ਬੁਰਾ ਦੁਸ਼ਮਣੇ ਲੱਗੂਗਾ ਹਾਂ ਉਹਦਾ ਭਲਾ ਕਿ ਮੈਂ ਕਰਾਂ ਤੇ ਦੁਸ਼ਮਣ ਨੂੰ ਤਾਂ ਅਸੀਂ ਕਹਿੰਦੇ ਵੀ ਇਹਦਾ ਬੁਰਾ ਹੋ ਜਵੇ ਚੰਗਾ ਆਮ ਜਨਰਲ ਤੌਰ ਤੇ ਆਦਮੀ ਮੰਨਦਾ ਵੀ ਦੁਸ਼ਮਣ ਦਾ ਬੁਰਾ ਹੈ ਪਰ ਸਤਗੁਰ ਨਹੀਂ ਮੰਨਦਾ ਗੁਰਮੁਖ ਨਹੀਂ ਮੰਨਦਾ ਹੈਗਾ ਗੁਰਮੁਖ ਨਹੀਂ ਇਹ ਸੋਚਦਾ ਤਾਂ ਨਹੀਂ ਹੋਦਾ ਸੋਚੇ ਤੇ ਹੋਊਗਾ ਕੀ ਤੇ ਹੋ ਜੂਗਾ ਹੋਰ ਕਿਉਂ ਸੋਚੇ ਉਹਨੇ ਸੋਚਣਾ ਹੀ ਬੰਦ ਕੀਤਾ ਹੈ ਨਾ ਮੇਰੇ ਕਹਦੇ ਬੁਰਾ ਹੋਣਾ ਨਾ ਭਲਾ ਹੋਣਾ ਮੈਂ ਕਿਉਂ ਸੋਚਾਂ ਕਿਉਂ ਖਾਂਦਾ ਪਰਮੇਸ਼ਰ ਹੱਥ ਵਡਿਆਈਆਂ ਪਰਮੇਸ਼ਰ ਦੇ ਹੱਥ 'ਚ ਬੁਰਾ ਭਲਾ ਔਰ ਪਰਮੇਸ਼ਰ ਕਿਸੇ ਦਾ ਭਲਾ ਬੁਰਾ ਨਹੀਂ ਕਰਦਾ ਭਲਾ ਹੀ ਕਰਦਾ ਸਭ ਦਾ ਉਹ ਬੁਰਾ ਕਰਦਾ ਨਹੀਂ ਤੇ ਨਾ ਪਰਮੇਸ਼ਰ ਬੁਰਾ ਕਿਸੇ ਦਾ ਕਰਦਾ ਜੇ ਉਹ ਬੁਰਾ ਨਹੀਂ ਕਰਦਾ ਜੇ ਮੈਂ ਉਹਦਾ ਬੁਰਾ ਸੋਚੂ ਪਰਮੇਸ਼ਰ ਦੇ ਖਿਲਾਫ ਹੈ ਮੇਰੀ ਸੋਚ ਹੈ ਜੇ ਮੈਂ ਬੁਰਾ ਸੋਚਦਾ ਹਾਂ ਚਾਹੇ ਮੇਰਾ ਦੁਸ਼ਮਣ ਪਰਮੇਸ਼ਰ ਕਹਿੰਦਾ ਬੁਰਾ ਸੋਚਦਾ ਨਹੀਂ ਕਰਦਾ ਨਹੀਂ ਕਰਦਾ ਨਹੀਂ ਸੋਚਦਾ ਨਹੀਂ ਸੋਚਦਾ ਵੀ ਨਹੀਂ ਕਰਨਾ ਦਿੱਤੀ ਤਾਂ ਮੇਰੀ ਸੋਚ আর ਪਰਮੇਸ਼ਰ ਦੀ ਸੋਚ ਟਕਰਾ ਜੂਗੀ ਆਪਸ ਵਿੱਚ ਮੈਂ ਤਾਂ ਨਹੀਂ ਕਰਦਾ ਮਜਬੂਰੀ ਹੈ ਗੁਰਮੁਖੀ ਦਾ ਮਜਬੂਰੀ ਹੈ ਬੁਰੇ ਦਾ ਭਲਾ ਕਰਨਾ ਕੋਈ ਨਹੀਂ ਕਰਦਾ ਬੁਰੇ ਦਾ ਭਲਾ ਡੰਡਾ ਨਾ ਉੱਤੇ ਦੁਆ ਉਹਨੂੰ ਡੰਡਾ ਦੀਦਾ ਮਨ ਨੂੰ ਡੰਡਾ ਦੀਦਾ ਨਹੀਂ ਬਸ ਇੰਨਾ ਹੀ ਫਰਕ ਹੈ ਉਹਨੂੰ ਹੁਕਮ ਦਾ ਡੰਡਾ ਦੀਦਾ ਵੀ ਹੁਕਮ ਕੀ ਹੈ ਜਿਹੜਾ ਹੁਕਮ ਨਾਲ ਜੁੜਿਆ ਹੈ ਉਹ ਨਹੀਂ ਸੋਚਦਾ ਨਾ ਉਹਨੂੰ ਉਹਦਾ ਦੁਸ਼ਮਣ ਉਹ ਤਾਂ ਹੁੰਦਾ ਜਿਹਦੇ ਕੋਈ ਖਤਰਾ ਹੋਵੇ ਉਹਨੂੰ ਖਤਰਾ ਹੀ ਨਹੀਂ ਕਿਸੇ ਤੋਂ ਕੋਈ ਜੰਮਣ ਮਰਨ ਦਾ ਹੁਕਮ ਹੈ ਉਹਨੂੰ ਕਿਸੇ ਦਾ ਕੋਈ ਖਤਰਾ ਨਹੀਂ ਤਦੋਂ ਪਾਜਾ ਕਹਿੰਦੇ ਵੀ ਤੇਰੀ ਫੌਜ ਮੇਰਾ ਕੀ ਵਿਗਾੜ ਲੈਂਦੀ ਹੁਣ ਭੇਜ ਦੇ ਜਿੰਨਾ ਜਰ ਮੇਰੇ ਨਾਲ ਕਰਤਾ ਪੁਰਖ ਹੈ ਮੇਰਾ ਕੁਛ ਨਹੀਂ ਵਿਗੜ ਸਕਦਾ ਅਤੇ ਦੇਖ ਲਿਆ ਹੁਣ ਦੇਖ ਲੈ ਤਜਰਬਾ ਕਰਨਾ ਕਰ ਲੈ ਜੁਗਲਬਾਨਾ ਦਾ ਹੁਕਮ ਹੈ ਨਾ ਪਾਣੇ ਤੇ ਖੜੇ ਨੇ ਹੋ ਸਾਤੇ ਖੜੀ ਹੁੰਦਾ ਖੜੇ ਨਹੀਂ ਹੁੰਦਾ ਹੋਰ ਕੁਝ ਨਹੀਂ ਉਹਨਾਂ ਨੂੰ ਕੋਈ ਇਤਰਾਜ਼ ਕਿਤੇ ਇਤਰਾਜ਼ ਨਹੀਂ ਲਿਖਿਆ ਉਹਨਾਂ ਨੇ ਦਸ ਦੇ ਵਿੱਚ ਤਰਨਾੜ ਲਿਖਿਆ ਬਈ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰਤਾ ਉਹਦੇ ਖਿਲਾਫ ਕੋਈ ਲਫ਼ਜ਼ ਐਸਾ ਲਿਖਿਆ ਹੋਵੇ ਉਹਨੂੰ ਬੁਰਾ ਕਿਹਾ ਹੋਵੇ ਉਹਨੂੰ ਜ਼ਾਲਮ ਕਿਹਾ ਹੋਵੇ ਬਿਲਕੁਲ ਹੀ ਇੱਕ ਲਫ਼ਜ਼ ਕਿਤੇ ਲਿਖਿਆ ਹੋਵੇ ਜੇ ਕੋਈ ਦਸਮ ਪਾਸ਼ਾ ਦੇ ਫਿਰ ਹੋਰ ਕੋਈ ਲਿਖਦਾ ਨਾ ਦਸਮ ਅੰਦਰ ਕਈ ਪੇਜ ਲਿਖ ਤਾਂ ਉਹਦੇ ਤੇ ਪਤਨੇ ਕਈ ਭਰ ਦਿੰਦਾ ਉਹਦੀ ਬੁਰਾਈ ਕਰਨ ਉਹਨੂੰ ਜ਼ਾਲਮ ਸਾਬਤ ਕਰ ਦਿੱਤੇ ਇੱਕ ਲਫ਼ਜ਼ ਨਹੀਂ ਲਿਖਿਆ ਸਗੋਂ ਉਲਟਾ ਲਿਖਿਆ ਸਗੋਂ ਉਲਟਾ ਲਿਖਿਆ ਠੀਕਰ ਫੋਰ ਦਲੀਸ ਸਿਰ ਹਮੇ ਪਾਸ਼ਾ ਨੇ ਆਪਣੇ ਸਰੀਰ ਨੂੰ ਵੀ ਠੀਕਰਾ ਦਿੱਲੀ ਦੇ ਪਾਸ਼ਾ ਦੇ ਸਿਰ ਭਰਤਾ ਜਾਣ ਕੇ ਉਹ ਚਾਹੁੰਦਾ ਨਹੀਂ ਸੀ ਦਿੱਲੀ ਦਾ ਪਾਸ਼ਾ ਨਹੀਂ ਚਾਹੁੰਦਾ ਵੀ ਮੈਂ ਇਹਨਾਂ ਨੂੰ ਸ਼ਹੀਦ ਕਰਾਂ ਉਹਨਾਂ ਨੇ ਜਾਣ ਕੇ ਆਪਣਾ ਠੀਕਰਾ ਉਹਦੇ ਸਿਰ ਭਰੇ ਠੀਕਰ ਫੋਰ ਦਲੀਸ ਸਿਰ ਦਿੱਲੀ ਦਾ ਈਸ ਦਿੱਲੀ ਦਾ ਬਾਦਸ਼ਾਹ ਕੀ ਉਹ ਪਿਆਰ ਸੱਚਖੰਡ ਨੂੰ ਚਲੇ ਗਏ ਤੇਗ ਬਹਾਦਰ ਸੀਖ ਰਿਆ ਕਰੇ ਨਾ ਕਿਹਨੂੰ ਹਾਂ ਦੱਸੋ ਕਿਹਨੂੰ ਬੜਾ ਕਿਹਾ ਉਹਨਾਂ ਨੇ ਕਿਹਾ ਕਿ ਸਾਨੂੰ ਸਧਾਰਨ ਆਦਮੀ ਨਹੀਂ ਇਹ ਗੱਲ ਲਿਖ ਸਕਦਾ ਹਰ ਉਹ ਸਰੀਰ ਨੂੰ ਠਿਕਰਾ ਵੀ ਨਹੀਂ ਲਿਖ ਸਕਦਾ ਹੋਰ ਕੋਈ ਸਭ ਪਾਸ਼ਾ ਦੇ ਬਿਨਾ ਐਡੀ ਹਿੰਮਤ ਨਹੀਂ ਕਿਸੇ ਦੀ ਠਿਕਰਾ ਕਹਿ ਦੇਵੇ ਸਰੀਰ ਨੂੰ ਹੈ ਕਿਸੇ ਦੀ ਹਿੰਮਤ ਕੋਈ ਕਹਿ ਸਕਦੇ ਸੀ ਇਹ ਗੱਲ ਸਾਡਾ ਹੁਣ ਤਿੰਨ ਵਾਰ ਧੰਨ ਧੰਨ ਲਾਉਂਦੇ ਨੇ ਜਾਂ ਗੁਰੂ ਨਾਨਕ ਦਾ ਕਹਿਦਾ ਦਾ ਨਾਮ ਲੈਂਦੇ ਨੇ ਬਾਬੇ ਬੁੱਢੇ ਦਾ ਨਾਮ ਲੈਣ ਲੱਗੇ ਪੰਜ ਵਾਰ ਧੰਨ ਧੰਨ ਲਾਉਂਦੇ ਨੇ ਨਾਲ ਗੁਰੂ ਤਾਂ ਇੱਕ ਪਾਸੇ ਰਹੇ ਤਾਂ ਇਹਨਾਂ ਡਰਪੋਕ ਨੇ ਦੇਖੋ ਕਿੱਡਾ ਹੌਸਲਾ ਹੈ ਠੀਕ ਕਰਾ ਲੈ ਇਹਦੇ ਸਰੀਰ ਨੂੰ ਜਿਹਦੇ ਨਾਲ ਧੰਨ ਧੰਨ ਧੰਨ ਧੰਨ ਵਾਰ ਲਾਉਂਦੇ ਨੇ ਇਹ ਨਿਰਭੈ ਦੀ ਨਿਸ਼ਾਨੀ ਹੈ ਇਹੀ ਭੈ ਦੀ ਨਿਸ਼ਾਨੀ ਹੈ ਉਹ ਦੂਏ ਨਾਲ ਡਰਪੋਕ ਨੇ ਸਾਰੇ ਡਰਪੋਕ ਨੇ ਗਿਆਨ ਤੋਂ ਵੀ ਜਿਹੜੇ ਹੁੰਦੇ ਨੇ ਡਰਪੋਕ ਦੇ ਹੁੰਦੇ ਨੇ ਗਿਆਨ ਹੈ ਨਹੀਂ ਨਾ ਜਿੱਥੇ ਤੱਕ ਸਾਨੂੰ ਗੁਰਬਾਣੀ ਦੇ ਤਾਂ ਹੀ ਨਹੀਂ ਖੜਦੇ ਗਿਆਨ ਹੈ ਨਹੀਂ ਗੁਰਬਾਣੀ ਤੇ ਖੜੇ ਨਹੀਂ ਜਰਾ ਜਿੰਨੇ ਵੀ ਨਹੀਂ ਖੜੇ ਸੁਣ ਕੇ ਵੰਡੀ ਨਹੀਂ ਹੈ ਡਰਪੋਗ ਨੇ ਅੰਦਰੋਂ ਡਰਦੇ ਨੇ ਵੀ ਪਤਾ ਨਹੀਂ ਕੀ ਅਪਰਾਧ ਹੋ ਜੂਗਾ ਜੀ ਇਹ ਕਹਿੰਦਾ ਜੇ ਨਾਨਕ ਨੂੰ ਗੁਰੂ ਕਹਤਾ ਨਹੀਂ ਹੈਗਾ ਪਤਾ ਨਹੀਂ ਕੀ ਹੋ ਜੂਗਾ ਉਹ ਹੋਇਆ ਪਿਆ ਸਾਨੂੰ ਉਹ ਤਾਂ ਜੋ ਕੁਝ ਹੋਣਾ ਸੀ ਉਹ ਤਾਂ ਹੋਇਆ ਪਿਆ ਸਹਿ ਮੇਲੇ ਤਾਂ ਨਜ਼ਰੀਆਂ ਨਹੀਂ ਸਹਿ ਮੇਲੇ ਜੇ ਪਾਣੀ ਦਾ ਮੇਲ ਹੋ ਜਵੇ ਨਾ ਸ਼ਬਦ ਦਾ ਮੇਲ ਹੋ ਜਾਵੇ ਫਿਰ ਤਾਂ ਸਭ ਕੁਝ ਚਾਨਣ ਹੋ ਜਾਂਦਾ ਰਹੀ ਜਾਂਦਾ ਸਾਹਿਬ ਨੂੰ ਵੱਡਾ ਕਰਕੇ ਸੁਣਾਉਣਾ ਤਾਂ ਕਿਉਂਕਿ ਉਹਦੇ ਵਿੱਚ ਵੱਡੀਆਂ ਵਡਿਆਈਆਂ ਨੇ ਕਿਵੇਂ ਪਤਾ ਲੱਗਿਆ ਵੱਡੀਆਂ ਵੱਡੀਆਂ ਜਦੋਂ ਹੁਕਮ ਨਾਲ ਜੁੜਿਆ ਹੁਕਮ ਨੂੰ ਜਾਣਿਆ ਹੁਕਮ ਨੂੰ ਸਮਝਿਆ ਫਿਰ ਪਤਾ ਲੱਗਿਆ ਵੱਡੀਆਂ ਵੱਡੀਆਂ ਉਹਦੀਆਂ ਹੀ ਉਹਦਾ ਪਾਣਾ ਜਿਹਦਾ ਪਾਣਾ ਚੱਲਦਾ ਹੈ ਵੱਡੀਆਂ ਵਡਿਆਈਆਂ ਉਹਦੇ ਵਿੱਚ ਸਾਹਿਬ ਵੇਲੇ ਅਨਦਰੀ ਹੁੰਦਾ ਅਨਦਰੀ ਹੁੰਦਾ ਜਾਗਤ ਭਾਣਾ ਤਮਨ ਵਸਾਈ ਜਦ ਉਹਦਾ ਅੱਛਾ ਹੋਈ ਤਾਂ ਉਹਨੇ ਮਨ ਵਿੱਚ ਅਸੀਂ ਵੀ ਕੋਸ਼ਿਸ਼ ਕੀਤੀ ਮਾਨੀ ਪਸਾਉਣ ਦੀ ਉਹਨੇ ਵੀ ਕਿਰਪਾ ਕੀਤੀ ਦੋਹਾਂ ਦੀ ਜਦ ਤਸ ਪਾਣਾ ਤਾਂ ਮਨ ਪਰਮੇਸ਼ਰ ਦਾ ਬਾਣਾ ਵੀ ਸੀ ਉਹਨੇ ਭੇਜਿਆ ਬਸਾਉਣ ਵਾਸਤੇ ਹੀ ਸੀਗਾ ਉਹਨੇ ਕਾਦੇ ਭੇਜਿਆ ਸੀ ਇਸ ਸਕੂਲ ਚ ਕਾਦੇ ਭੇਜਿਆ ਸੀ ਸਕੂਲ ਕਿਉਂ ਖੋਲਿਆ ਸੀ ਇਹ ਤੇ ਪਾਸ ਹੋ ਕੇ ਜਾਣ ਸਾਰੇ ਇਹ ਥੋੜੀ ਜਿਹੀ ਫੇਲ ਹੋ ਕੇ ਜਾਣ ਸਕੂਲ ਇਸ ਮੰਤਵ ਨਾਲ ਨਹੀਂ ਖੋਲੇ ਜਾਂਦੇ ਕਹਿੰਦੇ ਸਾਡੇ ਇਲਾਕੇ ਦੇ ਬੱਚੇ ਲਾਇਕ ਬਣ ਤਰੱਕੀ ਕਰਨ ਉਹਦੇ ਵੀ ਬੋਲੇ ਲਾਇਕ ਬਣਨ ਵਾਸਤੇ ਨਾ ਲੈਕ ਬਣਨ ਵਾਸਤੇ ਥੋੜੀ ਬੋਲਿਆ ਜਿਹੜੇ ਲਾਇਕ ਬਣਦੇ ਨੇ ਉਹਦੇ ਨਾਲ ਖੁਸ਼ ਹੋਣਾ ਹੀ ਉਹਨੇ ਲਾਇਕ ਬਣਨ ਵਾਸਤੇ ਹੀ ਉਹਦੀ ਇੱਛਾ ਸੀ ਉਹਦੀ ਇੱਛਾ ਵੀ ਪੂਰੀ ਹੋ ਗਈ ਇਹਦੀ ਇੱਛਾ ਵੀ ਪੂਰੀ ਹੋ ਗਈ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਉਹਨੇ ਬੜਾ ਮੱਥੇ ਤੇ ਹੱਥ ਰੱਖਿਆ ਸਿਰ ਤੇ ਹੱਥ ਰੱਖਿਆ ਉਹਦੇ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਆਪਣੇ ਹੁਕਮ ਦਾ ਆਪਣੇ ਹੁਕਮ ਦੀ ਸੋਝੀ ਦਿੱਤੀ ਗੁਰਬਾਣੀ ਦੀ ਸੋਝੀ ਦਿੱਤੀ ਹੁਕਮਾਂ ਨਾਲ ਹੈ ਇਹਦੇ ਨਾਲ ਸੰਪਰਕ ਪੈਦਾ ਕਰਿਆ ਫਿਰ ਇਹ ਸਾਰੀਆਂ ਵਡਿਆਈਆਂ ਛੱਡ ਦਿੱਤੀਆਂ ਵਿੱਚ ਮਾਰ ਕੱਢੀਆਂ ਬੜੀਆਂ ਮਾਰ ਮਾਰ ਕੇ ਕੱਢੀਆਂ ਨੇ ਵਡਿਆਈਆਂ ਰਿਆਈਆਂ ਕੋ ਮਾਰੇ ਤੇ ਬਿਨਾਂ ਨਿਕਲਦੀਆਂ ਹੀ ਨਹੀਂ ਤਿੱਖੇ ਤੀਰ ਮਾਰੇ ਬਾਣੀ ਦੇ ਜੇ ਕਿਸੇ ਨੂੰ ਤਾਨਾ ਮਾਰੀ ਦਾ ਉਹ ਡਿੱਗਿਆ ਹੋਇਆ ਦਿਲ ਵੀ ਕਈ ਵਾਰ ਤਕੜਾ ਹੋ ਜਾਂਦਾ ਮੈਂ ਉਹ ਜਿਹੜੇ ਬਾਈਧਾਰੀ ਨਾਲ ਜਿਹੜੇ ਸੀ ਆਪਣੇ ਬੇਦਾਵਾ ਦੇ ਗਏ ਸੀ ਇੱਥੋਂ ਬੇਦਾਵਾ ਦੇ ਗਏ ਉੱਥੋਂ ਫਿਰ ਕਾਤੇ ਆ ਗਏ ਤੀਰ ਲੱਗਿਆ ਨਾ ਭਾਈ ਭਾਗੋ ਨੇ ਹੁਣ ਜਨਾਨੀਆਂ ਨੇ ਤੀਰ ਮਾਰਿਆ ਪੰਗਾ ਪਾ ਲੋ ਤੀਰ ਐਸਾ ਲੱਗਿਆ ਉਹ ਕਹਿੰਦੇ ਵੀ ਹੁਣ ਜ਼ਿੰਦਗੀ ਬੇਕਾਰ ਹੈ ਜਿਉਣਾ ਬੇਕਾਰ ਹੈ ਪਹਿਲਾਂ ਜੋ ਪਹਿਲਾਂ ਡਰਦੇ ਗਏ ਤੇ ਜਿਉਣ ਵਾਸਤੇ ਗਏ ਸੀ ਹੁਣ ਕਾਦੇ ਵਾਸਤੇ ਗਏ ਕਹਿੰਦੇ ਐਸੀ ਜ਼ਿੰਦਗੀ ਨੂੰ ਤਾਂ ਮਤਲਬ ਸ਼ਹੀਦ ਹੋ ਜਾਣਾ ਚੰਗਾ ਸੀਗਾ ਫੇਰ ਆਏ ਵਾਪਸ ਗੁਰਬਾਣੀ ਤੀਰ ਮਾਰਦੀ ਹੈ ਤੀਰ ਮਾਰਦੀ ਹੈ ਸਿੱਧੇ ਰਸਤੇ ਪਾਉਣ ਵਾਸਤੇ ਬੰਦੇ ਬਣ ਜਾਓ ਗੁਰਮੁਖਾਂ ਦੀ ਕਿਹੜੇ ਕਿਸੇ ਨਾਲ ਦੁਸ਼ਮਣੀ ਹੁੰਦੀ ਆ ਉਹ ਤੀਰ ਤਾਂ ਮਾਰਦੇ ਨੇ ਵੀ ਇਹ ਜਾਗ ਪੈਣ ਵੀ ਇਹ ਜਾ ਕੇ ਆਪਣਾ ਭਲਾ ਕਰ ਲੈਣ ਤੀਰ ਤਾਂ ਮਾਰਦੇ ਹੁੰਦੇ ਨੇ ਉਹਨਾਂ ਨੇ ਉਹਨਾਂ ਨੇ ਕੀ ਲੈਣੇ ਜੀ ਤੀਰ ਮਾਰ ਕੇ ਉਹਨਾਂ ਨੂੰ ਮਿਲਣਾ ਪਾਣੀ ਦੇ ਵਾਣ ਤਾਂ ਬੈਠੇ ਨੇ ਵੀ ਇਹ ਜਾਗ ਹੋਏ ਸੁੱਤਾ ਪਿਆ ਇਹ ਤੁਸਾਂ ਕਰ ਲੈ ਆਪਣੀ ਗੱਡੀ ਨਾਲ ਕਰ ਜਾ ਰਹੀ ਹੈ ਉਹ ਜੇ ਪਿਆ ਆਰਾਮ ਨਾਲ ਵੀ ਤੂੰ ਇਹ ਉਤਰ ਕੇ ਦੂਜੀ ਬਹਿ ਜਾ ਇਹ ਛੱਡਦੇ ਗੱਡੀ ਆਉਂਦੇ ਵੀ ਜਿਹੜਾ ਗਾਹਾਂ ਜਾਂ ਜਾ ਉਹ ਦੂਈ ਫੜਨੀ ਉਤੋਂ ਕਰ ਹੁਕਮ ਮਸਤਕ ਹੱਥਾਂ ਵਿੱਚੋਂ ਗੱਡੀਆਂ ਬਰਿਆਈਆਂ ਹਾਂ ਆਪਣੇ ਹੁਕਮ ਨਾਲ ਮਸਤਕ ਤੇ ਹੱਥ ਰੱਖ ਕੇ ਵਿੱਚੋਂ ਮਾਰਗੜੀਆਂ ਅੰਦਰਲਾ ਜਿਹੜਾ ਸਤਗੁਰ ਦੀ ਗੱਲ ਚੱਲਦੀ ਹੈ ਇਹ ਹਾਂ ਸਹਿਤ ਉੱਠੇ ਪੰਨ ਪਾਈਆਂ ਸਹਿਤ ਉੱਠੇ ਤੇ ਪਾਈਆਂ ਉਹਦੇ ਅਲਾਵਾ ਅਜੇ ਜਿਹੜੀ ਨੌ ਨਦੀ ਇਹ ਨਵਾਂ ਖਜ਼ਾਨਾ ਮਿਲਦਾ ਨਾਮ ਦਾ ਧੁਰ ਕੀ ਬਾਣੀ ਇਹ ਬੇ ਪਰਮੇਸ਼ਰ ਦੇ ਤੁਠੇ ਤੇ ਮਿਲਦਾ ਸਹਿ ਤੁਠੇ ਨੌ ਨਦ ਨੌ ਨਦ ਪਾਈਆਂ ਨਵਾਂ ਖਜ਼ਾਨਾ ਮਿਲ ਜਾਂਦਾ ਹੈ ਗਿਆਨ ਦਾ ਨਵਾਂ ਇਹਨੂੰ ਤਾਂ ਕਹਿੰਦੇ ਨੇ ਇਹ ਲੋਕ ਆਮ ਲੋਕਾਂ ਦੀ ਸਮਝ ਤੇ ਪਰੇ ਹੁੰਦਾ ਹੈ ਸਾਰੀਆਂ ਮਤਾਂ ਦੇ ਅਲੱਗੇ ਹੁੰਦਾ ਹੈ ਸਮਝ ਦੇ ਵਿੱਚ ਜਿਹਦੇ ਆਉਂਦਾ ਉਹ ਨਵਾਂ ਹੀ ਹੁੰਦਾ